अरमान जवानी को अकबर न डाया है अरमान जवानी को अकबर न डाया है बेवक्त टुया जग तू शबेर दजाया है अमरे दे तमन्ना है ਤੇਰਾ ਵਿਬਦੇ ਸਾਮੇ ਉਦ ਨਜਫ ਦੇ ਵਿੱਚ ਵਣ ਕੇ ਇੰਦੇ ਸਗਾਨ ਕਰੇ ਸਾਮੇ ਕਿਸਮਤ ਹੀ ਤਮੰਨਾ ਕੋ ਕਿਸਮਤ ਹੀ ਤਮੰਨਾ ਕੋ ਨਾ ਤੋੜ ਚੜਾਇਆ ਹੈ ਅਰਮਾਨ ਜਵਾਨੀ ਕੋ ਅਕਬਰ ਨਾ ਡਾਇਆ ਹੈ